ਫਰੀਦਾ ਫਿਉ ਪਵਾਹੀ ਦੱਬ ਜੇ ਸਾਈ ਲੋੜੇ ਸਭ ਇੱਕ ਸਿੱਜੇ ਵੀਆ ਲਤਾੜੀਐ ਤਾਂ ਸਾਈ ਦੇ ਦਰਬਾਰੀਐ ਫਰੀਦਾ ਦਿਓ ਆਥਿਓ ਪਵਾਹੀ ਦੱਬ ਪਵਾਹੀ ਦੱਬ ਹੁੰਦਾ ਸੁੱਕੀ ਸੁੱਕੀ ਦੱਬ ਜਦ ਦੱਬ ਸੁੱਕ ਜਾਂਦੀ ਹੈ ਨਾ ਫਿਰ ਉਹ ਆਕੜ ਜਾਂਦੀ ਹੈ ਲਿਖਦੀ ਦੀ ਟੱਬ ਹਰੀ ਤਾਂ ਲਿਖਦੀ ਆ ਜਿਵੇਂ ਮਰਜ਼ੀ ਮੋੜ ਲੋ ਜਾਂ ਸੁੱਕ ਜਾਂਦੀ ਆ ਨਾ ਫਿਰ ਸੁੱਕੀ ਦੱਬਾ ਹੋ ਜਿਵੇਂ ਮਾਨ ਗਿਆ ਹੋਇਆ ਤਾਂ ਹੈਗਾ ਕਾਗਜ਼ ਸੁੱਕਾ ਹੈਗਾ ਪੱਥਰ ਸੁੱਕਾ ਮਨ ਪੱਥਰ ਵਰਗਾ ਤੇ ਜਿਆ ਹੈ ਕਾਗਜ਼ ਵਰਗਾ ਜੇ ਭੇਜੀ ਜਿਵੇਂ ਫਿਰ ਕਾਗਜ਼ ਹੈ ਕਾਗਜ਼ ਜਿਉਂ ਗਲ ਜਾਵੇਗਾ ਕੀ ਸੀ ਪਹਿਲਾਂ ਇਹ ਜੀਵ ਥਿਓ ਪਵਾਹੀ ਦਬ ਮੇਰਾ ਜਿਹੜਾ ਮਨ ਸੀ ਸੁੱਕੀ ਦਬ ਵਰਗਾ ਸੀ ਹੰਕਾਰੀ ਸੀ ਪਹਿਲੇ ਵਿਚਾਰਧਾਰਾ ਨੇ ਭਜਿਆ ਨਹੀਂ ਹੈ ਉਹਦੇ ਨਾਲ ਮਨ ਬੰਦੇ ਤਸੱਲੀ ਨਹੀਂ ਹੋਈ ਗਿਆਨ ਨਾਲ ਜਿੰਨਾ ਚਿਰ ਦੀ ਜਿੰਨਾ ਚਿਰ ਮਨ ਡੁੱਬਦਾ ਨਹੀਂ ਨਾ ਗਿਆਨ ਦੇ ਵਿੱਚ ਭਜਦਾ ਨਹੀਂ ਹੈ ਜਿਹੜੇ ਗਿਆਨ ਚ ਮਨ ਡੁੱਬ ਜਵੇ ਦੇ ਪੈਰ ਨਾ ਲੱਗਣ ਫੇਰ ਭੇਜਦਾ ਹੈ ਜਿੱਥੇ ਪੈਰ ਲੱਗਦੇ ਨੇ ਤੇ ਕੀ ਸਮਝਦਾ ਠਾ ਠਾ ਜਵਾਬ ਦੇਈ ਜਾਂਦਾ ਉਸ ਗਿਆਨ ਨੂੰ ਠਾ ਠਾ ਕੱਟੀ ਜਾਂਦਾ ਦੁਨੀਆ ਦੇ ਜਿੰਨੇ ਮਤਾਂ ਨੇ ਨਹੀਂ ਮਨ ਨੂੰ ਹੋ ਰਹੀਆਂ ਨਹੀਂ ਵਿਸ਼ਵਾਸ ਲੋਕਾਂ ਨੂੰ ਮਤਾਂ ਦੇ ਉੱਤੇ ਬਹੁਤ ਸਾਰੇ ਸਵਾਲ ਨੇ ਜਵਾਬ ਹੈ ਨਹੀਂ ਥਿਓ ਪਵਾਹੀ ਦੱਬ ਜੇ ਸਾਈ ਲੋੜੇ ਸਭ ਸਾਈ ਤਾਂ ਸਾਰੇ ਹੀ ਲੋੜਦੇ ਨੇ ਮੈਂ ਵੀ ਲੋੜਦਾ ਸੀ ਧਰਮ ਦਾ ਆਦਮੀ ਸੀ ਰਾਮ ਉਦਕ ਮਿਲਿਆ ਨਹੀਂ ਪਾਣੀ ਮਿਲਿਆ ਨਹੀਂ ਤਬ ਕੱਟੀ ਹੋਈ ਸੀ ਕੱਟੀ ਤੇ ਪਹਿਲਾਂ ਜਿੰਨਾ ਜਿਨ ਪਾਣੀ ਨਾਲ ਜੁੜੀ ਹੋਈ ਸੀ ਤਬ ਉਹਨਾਂ ਜਦ ਤੱਕ ਮੁੜਦੀ ਸੀ ਪਰ ਜਦ ਪਾਣੀ ਥੱਲੇ ਮੋੜਨਾ ਕੱਟੀ ਗਈ ਦਬ ਦਬ ਆਕੜ ਗਈ ਇਹ ਆਕੜ ਗਿਆ ਜਨਮ ਤੋਂ ਬਾਅਦ ਜਾਂ ਮੂੜ ਨਾਲ ਟੁੱਟ ਗਿਆ ਲਿਪ ਛੁੱਟੀ ਲੱਗੀ ਤ੍ਰਿਸ਼ਨਾ ਹਾਂ ਜਾਂ ਲਿਪ ਛੁੱਟੀ ਤ੍ਰਿਸ਼ਨਾ ਲੱਗੀ ਆ ਇਹ ਦਬ ਵਰਗਾ ਹੋ ਗਿਆ ਸੁੱਕ ਕੇ ਸਿੱਧਾ ਆਕੜ ਗਿਆ ਹੁਣ ਮੰਦਰਾਂ ਨੂੰ ਛੋਟੇ ਛੋਟੇ ਦਰਵਾਜ਼ੇ ਹੁੰਦੇ ਨੇ ਖਿੜਕੀਆਂ ਹੁੰਦੀਆਂ ਨੇ ਦਰਵਾਜ਼ੇ ਕਾਦੇ ਹੁੰਦੇ ਨੇ ਕਿਉਂ ਛੋਟੇ ਦਰਵਾਜ਼ੇ ਰੱਖਦੇ ਸੀ ਤਾਂ ਕਿ ਜਦੋਂ ਕੋਈ ਅੰਦਰ ਬੜੇ ਮੁਸਲਮਾਨ ਨੀਵਾ ਹੋ ਜਵੇ ਅਸੀਂ ਕਹਿੰਦੇ ਹਾਂ ਜੀ ਹਾਂ ਮੱਥਾ ਟੇਕਦਾ ਜੀ ਟੇਕਦਾ ਟੇਕਦਾ ਜੀ ਟੇਕਦਾ ਇਹ ਟੈਕਨੀਕ ਸੀ ਜਿਹੜੇ ਵਿਦਾਂਤੀ ਵੇਦਾਂਤੀ ਆ ਵੀ ਨਹੀਂ ਸੀ ਮੰਨਦੇ ਮੰਦਰਾਂ ਨੂੰ ਉਹਨਾਂ ਨੂੰ ਵੀ ਦੀਵਾ ਹੋ ਕੇ ਦੇਖਣਾ ਪਊਗਾ ਅਸੀਂ ਕਹਿੰਦੇ ਨਾ ਝੋਕਿਆ ਝੋਕਿਆ ਝੋਕਿਆ ਹੁਣ ਸਾਈਂ ਦੇ ਦਰਸ਼ ਜੇ ਦੱਬ ਬਾਲਣੀ ਹੋਵੇ ਵੜਦੀ ਆ ਉਹ ਤਾਂ ਮੁੱਚ ਕੇ ਵੜੂ ਕੋਈ ਛੋਟਾ ਦਰਵਾਜ਼ਾ ਤਾਂ ਫਿਰ ਇਹ ਨੂੰ ਜਦ ਬਾੜਿਆ ਅੰਦਰ ਕੀ ਕੀਤਾ ਉਹਨਾਂ ਨੇ ਇਹਨੂੰ ਭੁੰਤਾ ਲਤਾੜਿਆ ਇੱਕ ਸਿੱਜੇ ਬੀਆ ਲਤਾੜਿਆ ਇਹਨੂੰ ਲਤਾੜਿਆ ਦਬ ਨੂੰ ਕੁੱਟਦੇ ਨੇ ਨਾ ਦਬ ਨੂੰ ਜੇ ਵੇੜਾ ਮਟੜੀਆਂ ਹੁੰਦੀਆਂ ਨੇ ਭਿਉਂਗੇ ਫਿਰ ਉਹ ਲਤਾੜਦੇ ਨੇ ਜਿਹੜੇ ਦਬ ਦੀਆਂ ਚਟਾਈਆਂ ਬਣਾਉਂਦੇ ਨੇ ਚਟਾਈਆਂ ਉਹ ਇਹਨੂੰ ਭਿਉਂ ਕੇ ਲਤਾੜਦੇ ਨੇ ਕੁੱਟਦੇ ਨਹੀਂ ਹੁੰਦੇ ਭਿਉਂਦੇ ਨੇ ਫਿਰ ਉਹ ਲਤਾੜਦੇ ਨੇ ਫਿਰ ਉਹ ਚਟਾਈ ਬਣਾਉਂਦੇ ਨੇ ਫਿਰ ਉਹ ਅੰਦਰ ਜਾਂਦੀ ਹੈ ਤਾਂ ਸਾਈਂ ਦੇ ਦਰਵਾਜ਼ੇ ਹੈ ਮੰਦਰ ਚ ਜਾਂਦੀ ਹੈ ਫਿਰ ਤੇ ਬਹਿੰਦੇ ਨੇ ਕਹਿੰਦੇ ਉਹਨੂੰ ਵੀ ਭਿਉ ਕੇ ਫਿਰ ਲਤਾੜਦੇ ਨੇ ਤਾਂ ਸਾਈਂ ਦਾ ਦਰ ਵੜਦੀ ਹੈ ਮੈਂ ਮਨ ਨੂੰ ਜਿੰਨਾ ਚਿਰ ਲਤਾੜਿਆ ਨਾ ਜਾਵੇ ਮਨ ਮੰਨਦਾ ਹੈ ਮਨ ਨੂੰ ਜਿੰਨਾ ਚਿਰ ਗਿਆਨ ਨਾਲ ਲਤਾੜ ਨਾ ਦਈਏ ਪੂਰਾ ਇਹ ਮੰਨਦਾ ਮੰਨਦਾ ਹੀ ਨਹੀਂ ਹੈ ਇਹ ਤਾਂ ਲਤਾੜੇ ਤੇ ਮੰਨਦਾ ਜਿਹੜਾ ਗਿਆਨ ਨੂੰ ਲਤਾੜ ਦੇਵੇ ਮਨ ਨੂੰ ਉਹਦੇ ਮੂਹਰੇ ਤਾਂ ਹੈ ਫਿਰ ਤਾਂ ਹੈ ਝੁਕ ਜਾਂਦਾ ਹੈ ਪਰ ਨਾ ਇਹ ਕਿੱਥੇ ਇਹ ਤਾਂ ਅਕੜਿਆ ਦਾ ਬਾਗੂ ਹਾਂਜੀ ਸਾਈਂ ਦੇ ਦਰ ਵਿੱਚ ਬਣਨ ਵਾਸਤੇ ਦੀਵਾ ਹੋਣਾ ਪੈਂਦਾ ਇਹ ਨੀਵਾ ਹੁੰਦਾ ਉਦੋਂ ਜਦੋਂ ਇਹਦੇ ਉੱਪਰ ਦੀ ਗਿਆਨ ਲੰਘ ਪਾਣੀ ਉੱਪਰ ਦੀ ਜਾਵੇ ਨੂੰ ਪਤਾ ਹੀ ਨਾ ਹੋਵੇ ਕਿੰਨਾ ਉੱਪਰ ਹੈ ਮੈਂ ਪਾਣੀ ਫਿਰ ਮੰਨ ਹਾਂਜੀ ਫਰੀਦਾ ਥਿਉ ਪਵਾਹੀ ਦੱਬ ਜੇ ਸਾਈ ਲੋੜੇ ਸਭ ਇੱਕ ਸਿੱਜੇ ਬਿਆ ਲਤਾੜੀਏ ਤਾਂ ਸਾਈ ਦੇ ਦਰਬਾਰ ਸਿੱਜਦੇ ਉਹ ਨੇ ਜਿਹੜੇ ਲਤਾੜ ਚੱਲ ਜਾਣ ਜੇ ਲਤਾੜ ਨਾ ਚੱਲਣਾ ਮਨ ਫਿਰ ਵੀ ਨਹੀਂ ਸਜਦਾ ਸਿੱਜਾ ਸਿੱਜੇ ਸਿੱਜੇ ਸਿੱਜੇ ਸੋਜੀ ਆ ਜਾਣੀ ਯਾਨੀ ਸਿੱਜੇ ਤਾਂ ਹੁੰਦਾ ਆਕੜ ਆਕੜ ਛੱਡ ਦੇਣੀ ਕਪੜਾ ਛੱਜ ਜਾਂਦਾ ਨਾ <coughs> ਛਿੱਜ ਜਾਂਦਾ ਜਿਵੇਂ ਕਪੜਾ ਇਹਦੀ ਜਿਹੜੀ ਕਟ ਪਣ ਉਹ ਦੂਰ ਹੋ ਜੂ ਛਿੱਜਾਂ ਬੀਆ ਲਤਾੜੀਆਂ ਬੀਆ ਲਤਾੜੇ ਲਤਾੜੇ ਦੇ ਬਾਅਦ ਇਹ ਛਿੱਜ ਜਾਂਦਾ ਦੀ ਆਕੜ ਜਿਹੜੀ ਫੁੱਟ ਜਾਂਦੀ ਸਾਈ ਦੇ ਤਰ੍ਹਾਂ ਕਮਜ਼ੋਰ ਹੋ ਜਾਂਦਾ ਮਨ ਕਮਜ਼ੋਰ ਹੋ ਜਾਂਦਾ ਕਪੜਾ ਵੀ ਛਿੱਜ ਕੇ ਕਮਜ਼ੋਰ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਫਿਰ ਹਾਂ